ਫਰੀਦਾ ਜਾਂ ਲਵ ਤਾਂ ਨੇ ਕਿਆ ਲਵ ਤਾਂ ਕੂੜਾ ਨੇ ਕਿਚਰ ਝੱਤ ਲਗਾਈਏ ਛੁੱਪਰ ਤੁੱਪੇ ਮੇ ਇਹ ਅੰਗਰੇਜ਼ੀ ਦਾ ਲਫ਼ਜ਼ ਲਵ ਨਹੀਂ ਹੈ ਲੱਭ ਹੈ ਲੱਭ ਲਵ ਅੰਗਰੇਜ਼ੀ ਦਾ ਲਵ ਹੈ ਲੱਭ ਜਿੱਥੇ ਲੱਭ ਹੈ ਜਾਂ ਲੱਭ ਤਾਂ ਨੇ ਗਿਆ ਲੱਭ ਦਾ ਕੂੜਾ ਨੇ ਜਿੱਥੇ ਲੱਭ ਹੈ ਉੱਥੇ ਨੇ ਨਹੀਂ ਹੁੰਦਾ ਮੁਹੱਬਤ ਨਹੀਂ ਹੁੰਦੀ ਕੈਸਾ ਨਹੀਂ ਉੱਥੇ ਜਿੱਥੇ ਲੱਭ ਹੈ ਜੇ ਲੱਭ ਨੂੰ ਨਾ ਅਸੀਂ ਕਹਿੰਦੇ ਕੂੜਾ ਨਹੀਂ ਲੱਭ ਤਾਂ ਕੂੜਾ ਨੇ ਲੱਭ ਦਾ ਕੂੜਾ ਨੇ ਜੇ ਲੱਭ ਦੇ ਵਿੱਚ ਨੇ ਮੰਨਦਾ ਜਿਹੜਾ ਕੂੜਾ ਝੂਠਾ ਨੇ ਉਹ ਨੇ ਜੇ ਹੈ ਝੂਠਾ ਹੀ ਆ ਉਹ ਲੱਭ ਦਾ ਕੂੜਾ ਨਾ ਤੇ ਝੂਠਾ ਨੇ ਝੂਠੇ ਨੇ ਨੂੰ ਅਸੀਂ ਪ੍ਰੇਮ ਕਹਤਾ ਲੱਭ ਪ੍ਰੇਮ ਨਹੀਂ ਹੈ ਝੂਠਾ ਹੈ ਲੱਭ ਹੈ ਜਿੱਥੇ ਲੱਭ ਹੈ ਆਪਸ ਵਿੱਚ ਦੋ ਜਾਣਿਆਂ 'ਚ ਜੇ ਲੱਭ ਹੈ ਤੇ ਜਿੱਥੇ ਪ੍ਰੇਮ ਹੈ ਉੱਥੇ ਲੱਭ ਹੈ ਹੀ ਨਹੀਂ ਇੱਕ ਦੂਏ ਨੂੰ ਉਹ ਕਹਿੰਦਾ ਘੋੜਾ ਘਾਸ ਨਾਲ ਪ੍ਰੇਮ ਕਰੂ ਖਾਊਗੀ ਜੇ ਘੋੜਾ ਘਾਸ ਨਾਲ ਪ੍ਰੇਮ ਕਰੇ ਤੇ ਇਹ ਭੁੱਖਾ ਮਰੂ ਲੱਭ ਉੱਥੇ ਲੱਭ ਹੈ ਘੋੜੇ ਕੋ ਪ੍ਰੇਮ ਨਹੀਂ ਹੈ ਉਹ ਖਰ ਹੋਊ ਫਿਰ ਉਹਨੇ ਲਵ ਇਜ਼ ਗੋਡ ਕਹਿਤਾ ਕਹਿਤਾ ਨਾ ਉਹ ਲਵ ਹੋਰ ਚੀਜ਼ ਹੈ ਲਵ ਲਵ ਲਵ ਲਾਲਚ ਹੈ ਲਵ ਲਾਲਚ ਜ਼ਿਆਦਾ ਖਾਣ ਦੀ ਜਿੱਥੇ ਜ਼ਿਆਦਾ ਖਾਣ ਦੀ ਇੱਛਾ ਹੈ ਲਵ ਦੋ ਜਾਣੇ ਬੈਠੇ ਨੇ ਦੋਹਾਂ ਦਾ ਪ੍ਰੇਮ ਹੈ ਉਹ ਕਹਿੰਦਾ ਮੈਂ ਜ਼ਿਆਦਾ ਖਾ ਜਾਉਂ ਕਹਿੰਦਾ ਮੈਂ ਖਾ ਜਾਉਂ ਲਵ ਲਵ ਤੇ ਕੋਈ ਚੀਜ਼ ਵੱਡ ਹੁੰਦੀ ਹੈ ਜਾਇਦਾਦ ਹੈ ਇੱਕ ਭਾਈ ਕਹਿੰਦਾ ਮੈਂ ਜ਼ਿਆਦਾ ਲੈ ਲਾਂ ਦੂਏ ਨੂੰ ਥੋੜੀ ਦੇ ਦੂੰ ਉਹ ਲੱਭ ਹੈ ਉੱਥੇ ਲੱਭ ਹੈ ਦੇ ਨਹੀਂ ਹੈ ਕੂੜਾ ਨਹੀਂ ਲਾ ਜਾਂ ਲੱਭ ਤਾਂ ਦੇ ਗਿਆ ਜੇ ਨਹੀਂ ਹੈ ਤਾਂ ਉਹਨੂੰ ਕਹੇ ਤੂੰ ਥੋੜਾ ਜ਼ਿਆਦਾ ਲੈ ਲੈ ਮੈਨੂੰ ਘੱਟ ਦੇ ਜੋ ਕਹਿੰਦਾ ਵੀ ਤੂੰ ਪਾਦੇ ਢੇਰੀਆਂ ਲਵੇ ਤੂੰ ਜ਼ਿਆਦਾ ਲੈ ਲੈ ਇਹ ਤੂੰ ਜਿਹੜੀ ਮਰਜ਼ੀ ਚੱਕ ਤੇ ਲੱਭ ਦੇ ਲੋਭ ਚ ਕੀ ਫਰਕ ਹੈ ਲੱਭ ਹੁੰਦਾ ਪ੍ਰੈਜ਼ੈਂਟ ਜਾ ਕੋਈ ਚੀਜ਼ ਆ ਗਈ ਉੱਥੇ ਹੁਣ ਲੱਭ ਆਊਗਾ ਖਾਣ ਵਾਲੀ ਹੈ ਬੰਨਣ ਵਾਲੀ ਹੈ ਲੈਣ ਵਾਲੀ ਹੈ ਪ੍ਰਾਪਤ ਕਰਨ ਵਾਲੀ ਹੈ ਲੋਭ ਤਾਂ ਹਰ ਵਕਤ ਲੋਭ ਬਹੁਤ ਰੰਗੀ ਹੈ ਬਹੁਤ ਕਿਸਮ ਦਾ ਲਬ ਜਿਸ ਵਕਤ ਲੋਭ ਸਾਹਮਣੇ ਆਉਂਦਾ ਤਾਂ ਲੱਭ ਬਣ ਜਾਂਦਾ ਖਾਣ ਦਾ ਲੱਭ ਜ਼ਿਆਦਾ ਖਾ ਲੈਣਾ ਚੱਕਣ ਦਾ ਲੱਭ ਅਗੇ ਉਹ ਸ਼ਾਮ ਨੂੰ ਉਹਨਾਂ ਨੂੰ ਭਰੀ ਦਿੰਦੇ ਉਹ ਜਿਹੜੇ ਵਾਢੀ ਹੁੰਦਾ ਜ਼ਿਆਦਾ ਪਾ ਲੈਂਦੇ ਫਿਰ ਚੱਕਣਾ ਹੁੰਦੀ ਫਿਰ ਘਰ ਛੱਡ ਦਿੰਦੇ ਰਾਹ ਚ ਕਹਿੰਦੇ ਜੇ ਰਾਹ ਸੜਤੀ ਫਿਰ ਤੈਨੂੰ ਦੇਣਾ ਨਹੀਂ ਕਿਡਾਲ ਵੀ ਪਾ ਲੈ ਜਿੰਨੀ ਮਰਜ਼ੀ ਇਦਾਂ ਮਤਲਬ ਲੱਭ ਹੁੰਦਾ ਜਿਹੜਾ ਲੱਭ ਹੈ ਕਹਿੰਦੇ ਕਮਲਾ ਆ ਖਾਮਰੇ ਮਰੇ ਚੱਕ ਮਰੇ ਲੱਭ ਨਾ ਜਿਆਦਾ ਖਾ ਜਾਣ ਇਹ ਲੱਭ ਹੁੰਦਾ ਲੋਭ ਨਹੀਂ ਹੈ ਲੋਭ ਲੋਭ ਤਾਂ ਹਰ ਵਕਤ ਰਹਿੰਦਾ ਲੋਭ ਬੀਜ ਰੂਪ ਹੈ ਲੱਭ ਦੇ ਰੂਪ ਚ ਪ੍ਰਗਟ ਹੁੰਦਾ ਪ੍ਰਗਟ ਰੂਪ ਹੈ ਫਰੀਦਾ ਜਾਂ ਲੱਭ ਤਾਂ ਨੇ ਗਿਆ ਲੱਭ ਤਾਂ ਕੂੜਾ ਨੇ ਕਿਚਰ ਚੱਤ ਲੰਘਾਈਏ ਛੱਪਰ ਟੁੱਟੇ ਵੇ ਕਿਵੇਂ ਝੱਟ ਕਿਵੇਂ ਲੰਘੇ ਉਹ ਤਾਂ ਟੁੱਟਿਆ ਛੱਪਰ ਵੀ ਹਰਦਾ ਨਹੀਂ ਕਹਿਣ ਤੇ ਲੋਭ ਲਗਾਤਾਰ ਹੈ ਜਿਵੇਂ ਵੀ ਲਗਾਤਾਰ ਪੈਂਦਾ ਲੱਭ ਦਾ ਇੱਕ ਭੋਰ ਹੈ ਲੱਭ ਨੇ ਛੱਪਰ ਤੋੜਿਆ ਉੱਥੇ ਦੀ ਥੱਲੇ ਪਾਣੀ ਡਿੱਗੀ ਜਾਂਦਾ ਪਰੇਸ਼ਾਨ ਕਰਦਾ ਹੈ ਪਾਣੀ ਅੰਦਰ ਇਹ ਲੱਭ ਪਰੇਸ਼ਾਨ ਕਰਦਾ ਹੈ ਜਿਵੇਂ ਛੱਪਰ ਦੇ ਵਿੱਚ ਟੁੱਟਿਆ ਹਿੱਸਾ ਸਾਨੂੰ ਪਰੇਸ਼ਾਨ ਕਰਦਾ ਮੀਂਹ ਦੇ ਵਿੱਚ ਜਿਵੇਂ ਛੱਪਰ ਦੇ ਵਿੱਚ ਟੁੱਟਿਆ ਕਿਤੋਂ ਛੱਪਰ ਹੋਵੇ بارش ਪਈ ਜਾਵੇ ਉਹ ਪਰੇਸ਼ਾਨ ਕਰਦਾ ਨਾ ਸਾਨੂੰ ਇਹ ਠੀਕ ਹੈ ਪਾਣੀ ਸਾਡੇ ਘਰੇ ਗਿਰਦਾ ਪਰ ਪਰੇਸ਼ਾਨ ਵੀ ਸਾਨੂੰ ਇਹ ਕਰਦਾ ਲੱਭ ਜ਼ਿਆਦਾ- ਲਾਲਚ ਵੀ ਕਹਿ ਸਕਦੇ ਆਪਾਂ ਨਹੀਂ ਲੱਭ ਔਰ ਲਾਲਚ ਦੇ ਵਿੱਚ ਲੱਭ ਲੋਭ ਇਕੱਠੇ ਹੁੰਦੇ ਨੇ ਲਾਲਚ ਉਰਦੂ ਦਾ ਲਫ਼ਜ਼ ਹੈ ਲੋਭ ਨੂੰ ਲਾਲਚ ਕਹਿੰਦੇ ਨੇ ਇਹ ਉਰਦੂ ਦਾ ਲਫ਼ਜ਼ ਹੈ ਇਹ ਪੰਜਾਬੀ ਦੇ ਹਿੰਦੀ ਦਾ ਲਫ਼ਜ਼ ਹੈ ਇਹ ਲਾਲਚ ਹੈ ਗੁਣ ਤੋਂ ਸ਼ਰੂ ਦਸਮ ਪਾਸ਼ਾ ਨੇ ਲਾਲਚ ਰਖਤ ਵਰਤੇ ਹੈ ਉਹ ਵੀ ਲਗਾਤਾਰ ਹੈ ਲਾਲਚ ਗੁਣ ਉਚਾਰਨ ਕਰਨ ਦਾ ਲਾਲਚ ਲਗਾਤਾਰ ਬਣਿਆ ਹੈ ਲਗਾਤਾਰ ਹੈ ਉਹ ਲੋਭ ਹੈ ਉਹ ਲੋਭ ਹੈ ਲਾਲਚ ਇਹ ਲੋਭ ਹੈ ਲੱਭ ਤਾਂ ਥੋੜੇ ਟਾਈਮ ਵਾਸਤੇ ਦੀ ਉਹ ਤਾਂ ਥੋੜੇ ਟਾਈਮ ਵਾਸਤੇ ਲੱਭ ਕਿੱਚਰ ਕਿਚਪ ਚਤਨ ਗਾਈਏ ਛੱਪਰ ਟੁੱਟਾਂ ਦੇ ਛੱਪਰ ਟੁੱਟੇ ਛੱਪਰ ਚ ਵੀ ਪੈਂਦਾ ਵੀ ਬਹੁਤ ਟੁੱਟੇ ਛੱਪਰ ਚ ਪਾਣੀ ਦਾ ਅੰਦਰੇ ਆਉਣਾ ਦਾ ਟੁੱਟੇ ਛੱਪਰ ਚ ਵੀ ਪੈਂਦਾ ਹੋਵੇ ਉਹ ਪਾਣੀ ਅੰਦਰ ਆਉਂਦਾ ਲੋਭ ਨਾਲ ਲੱਭ ਨਾਲ ਕੋਈ ਚੀਜ਼ ਫਲਤੂ ਆ ਜਾਂਦੀ ਜ਼ਰੂਰ ਆਪਣੇ ਕੋਲ ਪਰ ਉਹਨਾਂ ਹੀ ਉਹ ਨੁਕਸਾਨ ਹੈ ਜਿੰਨਾ ਟੁੱਟੇ ਛੱਪਰ ਦਾ ਪਾਣੀ ਘਰ ਆ ਜਾਂਦਾ ਪਾਣੀ ਦਾ ਘਰ ਬਾੜ ਲਿਆ ਤੁਸੀਂ ਪਰ ਉਹਦਾ ਫਾਇਦਾ ਕੀ ਨੁਕਸਾਨ ਹੈ ਪਰੇਸ਼ਾਨੀ ਕਿੱਥੇ ਪਰੇਸ਼ਾਨੀ ਪੈਦਾ ਕਰੂਗਾ ਫਰੀਦ ਗੱਲ ਕੀ ਕਹਿੰਦਾ ਸੱਚ ਫਰੀਦ ਕੋਲ ਕੁਝ ਹੈ ਨਹੀਂ ਰੱਖਿਆ ਕੁਝ ਜਿਹੜੇ ਸਾਧਾ ਸੰਤਾਂ ਨੇ ਲੱਭ ਕਰਕੇ ਸਮਾਨ ਰੱਖਿਆ ਹੈ ਨਾ ਉਹ ਕਹਿੰਦੇ ਟੁੱਟੇ ਛੱਪਰ ਜਿਵੇਂ ਵੀ ਪਾਣੀ ਭਰਿਆ ਉਹਨਾਂ ਦੇ ਅੰਦਰ ਐ ਉਹਨਾਂ ਨੂੰ ਫਿਕਰ ਪਿਆ ਵੀ ਉਹ ਐ ਨਾ ਹੋ ਜਾ ਉਹ ਐ ਨਾ ਹੋ ਜਾ ਐ ਨਾ ਹੋ ਉਹ ਸਮਾਨ ਦਾ ਹੀ ਫਿਕਰ ਪਿਆ ਰਹਿੰਦਾ ਸਾਰਾ ਉਹਦਾ ਆਪਣਾ ਕੁਝ ਹੈ ਚੱਕਿਆ ਗਾਂ ਹੋ ਗਿਆ ਜਿੱਤੇ ਸਾਹ ਟੁੱਟੂ ਕੁਝਾ ਜੇ ਕੋਈ ਲੈ ਜੂ ਭਰ ਜੂ ਉਹਨਾਂ ਜਿਹੜੇ ਲੋੜ ਹੈ ਜਨਾਂ ਦਾ ਸਾਹ ਉਹਨਾਂ ਬਾਕੀ ਲੋੜ ਹੀ ਨਹੀਂ ਉਹ ਮਤਲਬ ਹੈ ਜਿਹੜਾ ਸਮਾਨ ਹੈ ਉਹਦੀ ਚਿੰਤਾ ਹੈ ਜੇ ਟੁੱਟੇ ਛੱਪਰ ਵੀ ਅੰਦਰ ਆਉਂਦਾ ਚਿੰਤਾ ਦਾ ਵਿਸ਼ਾ ਹੋ ਜਿਹੜਾ ਤੁਸੀਂ ਸਮਾਨ ਇਕੱਠਾ ਕੀਤਾ ਡੇਰਾ ਬਣਾ ਕੇ ਉਹ ਚਿੰਤਾ ਦਾ ਵਿਸ਼ਾ ਖੜਾ ਕਰ ਲਿਆ ਤੁਸੀਂ ਲੱਭਦਾ ਕਰ ਲਿਆ ਉਹ ਵੀ ਲੈ ਕੇ ਰੱਖ ਲਿਆ ਉਹ ਵੀ ਲੈ ਕੇ ਰੱਖ ਲਿਆ ਉਹ ਵੀ ਲੈ ਕੇ ਰੱਖ ਲਿਆ ਉਹ ਚਿੰਤਾ ਖੜੀ ਕਰ ਲਈ ਤੁਸੀਂ ਵੀ ਆ ਜਾਵੇ ਜਿਹੜਾ ਪੈਂਦਾ ਥੱਲੇ ਆ ਜਾ ਘਰ 'ਚ ਕਾਹਨੂੰ ਪਰੇ ਜਾਣ ਦੇਣਾ ਐਂ ਕਹਿੰਦਾ ਹੋ ਜਿਹੜੇ ਆ ਉਹਨੇ ਇਹ ਕਿਹਾ ਸੀ ਕਬੀਰ ਨੇ ਵੀ ਜੇ ਬੈਰਾਗੀ ਬੰਧਨ ਕਰੇ ਉਹ ਬੈਰਾਗੀ ਦੇ ਬੰਧਨ ਵਾਲੀ ਗੱਲ ਆ ਸਾਤੋਂ ਬੜੇ ਉਪਾਗ ਸਾਤੋਂ ਬੜੇ ਉਪਾਗ ਆ ਕਹਿ ਰਿਹਾ ਪੂਛ ਭਵਨ ਕਣ ਨਹੀਂ ਹਾਂ